ਕੰਦ ਕੁਹਾੜਾ ਸਿਰ ਘੜਾ ਬਣ ਕੇ ਸਰ ਲੋਹਾਰ ਫਿਰਦਾ ਹੋਂ ਲੋੜੀ ਸੋ ਆਪਣਾ ਤੂੰ ਲੋੜੇ ਅਗਿਆਰ ਫਿਰ ਕਹਿੰਦਾ ਕੰਦ ਕੁਹਾੜਾ ਸਿਰ ਘੜਾ ਸਿਰ ਘੜਾ ਬਣ ਕੇ ਸਰ ਲੋਹਾਰ ਲੋਹਾਰ ਅੱਗੇ ਕੀ ਕਰਦੇ ਹੁੰਦੇ ਸੀ ਉਹ ਬਾਹਰ ਨੰਗਲ ਹੁੰਦਾ ਸੀ ਕੋਈ ਲੱਕੜੀ ਕਦੋਂ ਵੱਢ ਲਿਆ ਸੁੱਕੀ ਜਲਣ ਵਾਸਤੇ ਲੋਕ ਲੱਕੜਾਂ ਵੱਢਦੇ ਸੀ ਕੋਈ ਦੂਰ ਆਦਮੀ ਗਰੀਬ ਆਦਮੀ ਲੱਕੜਾਂ ਪਰ ਵੱਢ ਕੇ ਨਾ ਵੇਚ ਦਿੰਦੇ ਸੀ ਲਿਆ ਕੇ ਅਮੀਰ ਆਦਮੀ ਨੂੰ ਘਰ ਬਾਲਣ ਵੇਦਣ ਉਹਨਾਂ ਨੇ ਮਾੜਾ ਮੋਟਾ ਜੋ ਵੀ ਪੈਸੇ ਹੋਣੇ ਰੋਟੀ ਪਾਣੀ ਖਾ ਲੈਣਾ ਉਹਦਾ ਲੈ ਕੇ ਇਹ ਵੀ ਚੰਦਾ ਸੀ ਕਹਿੰਦੇ ਉਹ ਲੋਹਾਰ ਨੂੰ ਵੀ ਚਾਹੀਦੀ ਸੀ ਤੇ ਲੱਕੜ ਉਹਨਾਂ ਨੇ ਲੋਹਾਰ ਨੂੰ ਜਾਂ ਲੱਕੜ ਚਾਹੀਦੀ ਹੈ ਕੋਲੇ ਕਾਲੇ ਬਣਾਉਣ ਉਹਦੇ ਵਾਸਤੇ ਲੋਹਾ ਜਿਹੜਾ ਹੈਗਾ ਲੋਹਾ ਗਰਮ ਕਰਨ ਵਾਸਤੇ ਲੋਹੇ ਦਾ ਕੁਝ ਬਣਾਉਣ ਵਾਸਤੇ ਲੱਕੜ ਤਾਂ ਚਾਹੀਦੀ ਹੈ ਲੋਹਾਰ ਨੂੰ ਮੋਟੀ ਲੱਕੜ ਚਾਹੀਦੀ ਹੁੰਦੀ ਹੈ ਕਹਿੰਦੇ ਉਹ ਕੋਹਾੜਾ ਲੈ ਕੇ ਕੰਨੇ ਤੇ ਰੱਖ ਕੇ ਨਾਲ ਪਾਣੀ ਦਾ ਘੜਾ ਵੀ ਕਾਫੀ ਟਾਈਮ ਲੱਗ ਜਾਂਦਾ ਵੱਢਣ ਨੂੰ ਬਾਹਰ ਕਿਹੜਾ ਉੱਤੇ ਨਲਕੇ ਲੱਗੇ ਹੁੰਦੇ ਜਾਂ ਟਿਊਬਲ ਹੁੰਦੇ ਸੀ ਪਾਣੀ ਦਾ ਨਾਲ ਲੈ ਕੇ ਜਾਣਾ ਅਸੀਂ ਗੁੱਟਦੇ ਰਹੇ ਜਾਂ ਪਾਣੀ ਨਾਲ ਜਾਂਦੇ ਰਹੇ ਆਪਣਾ ਆਪਣਾ ਖੇਤਾਂ 'ਚ ਕੌਣ ਜਾਵੇ ਖੂਹ ਤੇ ਐਡੀ ਦੂਰ ਕਈ ਜਗ੍ਹਾ ਮਾਰੂ ਜ਼ਮੀਨ ਖੂਹ ਹੁੰਦਾ ਨਹੀਂ ਸੀ ਇਸ ਕਰਕੇ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨੇ ਅੱਜ ਤੱਕ ਤੋਂ ਟੂਟੀਆਂ ਲੱਗੀਆਂ ਹੋਈਆਂ ਨੇ ਉਸ ਵੇਲੇ ਦੀ ਗੱਲ ਹੈ ਕੰਦ ਕਹਾੜਾ ਸਿਰ ਘੜਾ ਸਿਰ ਦੇ ਪਾਣੀ ਦਾ ਘੜਾ ਰੱਖਿਆ ਹੋਇਆ ਕੰਦੇ ਦੇ ਉੱਤੇ ਕੋਹੜਾ ਰੱਖਿਆ ਹੋਇਆ ਬਣ ਕੇ ਸਾਰ ਲੋਹਾਰ ਜੰਗਲ ਨੂੰ ਦੇ ਸਿਰ ਤੇ ਚੱਲਿਆ ਵੀ ਕੋਈ ਸੁੱਕੀ ਜੀ ਲੱਕੜ ਦੇਖ ਕੇ ਮੈਂ ਵੱਢ ਕੇ ਲਿਆਵਾਂ ਆਪਣੇ ਮਤਲਬ ਦੀ ਹਾਂ ਹਿਰਦਾ ਹਾਂ ਲੋੜੀ ਸੋ ਆਪਣਾ ਤੂੰ ਲੋੜੇ ਆ ਗਿਆ ਇਹ ਗੱਲ ਅਸਲ ਚ ਕਰ ਰਿਹਾ ਜੰਗਲ ਦੇਖੋ ਜੰਗਲ ਦੇ ਵਿੱਚ ਦਰਖਤ ਹੁੰਦੇ ਨੇ ਇਹਦਾ ਮਤਲਬ ਦਰਖਤ ਵੀ ਸਾਡੇ ਆਦਮੀਆਂ ਵਰਗੇ ਹੀ ਨੇ ਜਿਵੇਂ ਦਰਖਤਾਂ ਨੂੰ ਤਾਂ ਉਹ ਦੀਦਾ ਹੈ ਲੋਹਾਰ ਕੋਹੜਾ ਲਈ ਜਾਣਾ ਦਰਖਤਾਂ ਤਾਂ ਪੈ ਗਿਆ ਫਿਕਰ ਵੀ ਖਾਲੀ ਕਿਨੂੰ ਵੱਢਣਾ ਪਰ ਜਿਹੜਾ ਯਮ ਕਾਲ ਹੈ ਸਾਨੂੰ ਦੀਦਾ ਨਹੀਂ ਹੋਗਾ ਕਿਹਨੂੰ ਵੱਢਣਾ ਉਹਨੇ ਜਿਵੇਂ ਬਣਦੇ ਸਿਰ ਤੇ ਲੋਹਾਰ ਫਿਰਦਾ ਬਣ ਕੰਬ ਜਾਂਦਾ ਵੀ ਕਿਹਦਾ ਨੰਬਰ ਆ ਗਿਆ ਐਵੇਂ ਕਹਿੰਦੇ ਫਿਰਦਾ ਕਾਲ ਵੀ ਦੇਖਦਾ ਵੀ ਕਿਹੜਾ ਮੇਰੇ ਮਤਲਬ ਦਾ ਕਿਹਨੂੰ ਵੱਡਾ ਇਸ ਕਰਕੇ ਬੂੜੇ ਬਾਲੇ ਤੜਨੇ ਭਈਆ ਸਭ ਉਹ ਜਾਵਾਂ ਲੈ ਜਾਈਏ ਕਦੇ ਕੋਈ ਬਦਲੀ ਜੀ ਲੱਕੜ ਵੀ ਵੜ ਲੈਂਦਾ ਜਦ ਬਾਹ ਪਾਉਣਾ ਹੋਵੇ ਲਾਲ ਨੇ ਕੋਹੜੇ ਦਾ ਤਾਂ ਮੋਟੀ ਥੋੜੀ ਵੱਡੂਗਾ ਲੱਕੜੋਂ ਉਹਨੂੰ ਕਹੇ ਜੀ ਚਾਹੀਦੀ ਹੈ ਕਿਹੜੀ ਚੀਜ਼ ਚਾਹੀਦੀ ਹੈ ਉਹ ਹੀ ਬਣਣੀ ਪਰਮੇਸ਼ਰ ਨੂੰ ਕੌਣ ਚਾਹੀਦਾ ਕਿਹਾ ਜਾ ਚਾਹੀਦਾ ਉਹਨੂੰ ਮਾਰਨਾ ਜਿਵੇਂ ਲੋਹਾਰ ਫਿਰਦਾ ਹੈ ਐਵੇਂ ਉਹ ਹੁਕਮ ਹੈ ਸਾਡੇ ਤੇ ਜਾਂ ਜੰਮ ਫਿਰਦਾ ਕਾਲ ਫਿਰਦਾ ਜਦ ਕੇ ਬਣ ਕੇ ਸਰ ਲੋਹਾਰ ਬਣ ਕੇ ਸਰ ਲੋਹਾਰ ਕੰਧ ਕੁਹਾੜਾ ਸਿਰ ਕੜਾ ਬਣ ਕੇ ਸਰ ਲੋਹਾਰ ਫਰੀਦਾ ਹੋਂ ਲੋੜੀ ਸੋ ਆਪਣਾ ਤੂੰ ਲੋੜੇ ਆ ਗਿਆ ਪਰ ਜਿਹੜਾ ਫਰੀਦ ਹੈ ਕਹਿੰਦਾ ਦੁਨੀਆ ਨੂੰ ਡਰ ਹੋਊਗਾ ਜੇ ਇਦਾਂ ਆ ਵੀ ਜਾਵੇ ਸਾਰਿਆਂ ਦੇ ਵਿੱਚ ਜਿਵੇਂ ਲੋਹਾਰ ਕੜਾ ਲੈ ਕੇ ਕੁਹਾੜਾ ਲੈ ਕੇ ਫਿਰਦਾ ਦਰਖਤ ਦੇਖਦੇ ਨੇ ਜੇ ਬੰਦਿਆਂ 'ਚ ਵੀ ਆ ਜਵੇ ਕਾਲ ਇਦਾਂ ਹੀ ਆ ਜਵੇ ਤਾਂ ਮੈਂ ਤਾਂ ਇਹ ਕਹੂੰਗਾ ਭਗਤ ਤਾਂ ਇਹ ਕਹੂੰਗਾ ਤੈਨੂੰ ਤਾਂ ਚਾਹੀਦੇ ਨੇ ਹੰਗਿਆਰ ਅੱਗ ਸਰੀਰ ਸਰੀਰ ਚੋਂ ਆ ਕਹੂੰ ਚੰਗਾ ਸਮਾਂ ਛੇਤੀ ਬੜ ਮੈਂ ਆਪਣਾ ਜਾਵਾਂ ਹੁਣ ਲੋੜੀ ਸੋ ਆਪਣਾ ਸੋ ਨਾਲ ਆਤਮਾ ਤਾਂ ਛੁੱਟੂ ਜੇ ਸਰੀਰ ਕੱਟੇਗਾ ਤੂੰ ਹਾਂ ਜੇ ਹੁਕਮ ਹੋਊਗਾ ਤਾਂ ਹੀ ਛੁੱਟੂਗਾ ਆਤਮਾ ਜਮਨ ਬਰਨਾ ਹੁਕਮ ਜੇ ਇਹਦੇ ਨਾਲ ਛੱਡੇਗਾ ਤਾਂ ਮੈਂ ਆਪਣੇ ਮੂਲ 'ਚ ਬੜੂ ਜਾ ਕੇ ਉਹ ਲੋੜੀ ਸੋ ਆਪਣਾ ਤੂੰ ਆਪਣਾ ਸਰੀਰ ਲੈ ਜੀ ਮੈਂ ਆਪਣਾ ਸੋ ਲੈ ਜੀ ਤੇਰਾ ਵੀ ਕੰਮ ਬਣ ਜੂ ਮੇਰਾ ਵੀ ਬਣ ਜੂ ਹੁਣ ਉਹ ਮੌਤ ਨੂੰ ਦੋਹਾਂ ਦਾ ਅਰਥ ਮਤਲਬ ਦੋਹਾਂ ਦਾ ਹੀ ਮਤਲਬ ਹੱਲ ਹੋਇਆ ਹੈ ਮੌਤ ਨਾਲ ਭਗਤ ਦਾ ਵੀ ਖਲ ਹੋਇਆ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਤਾਂ ਮੇਰੇ ਮਨ ਆਨੰਦ ਉਹਨੂੰ ਤਾਂ ਯਾਰ ਚਾਹੀਦਾ ਨਾ ਛੇੜ ਚਾਹੀਦਾ ਲੈ ਜਾ ਭਾਈ ਮੈਨੂੰ ਸੋਚ ਚਾਹੀਦਾ ਮੈਨੂੰ ਮਿਲ ਗਿਆ ਜਿਹਨੂੰ ਸ਼ਰੀਰ ਚਾਹੀਦਾ ਉਹ ਡਰਦਾ ਮਰਨ ਤੇ ਜਿਹਨੂੰ ਹਥਿਆਰ ਚਾਹੀਦੇ ਨੇ ਉਹ ਡਰਦਾ ਮਰਨ ਤੇ ਤੇ ਹਥਿਆਰ ਤਾਂ ਤੇਰੇ ਤੇਰੇ ਮਤਲਬ ਦੇ ਹੈ ਹੀ ਨਹੀਂ ਜਿਹਨੂੰ ਮਾਇਆ ਚਾਹੀਦੀ ਹੈ ਉਹ ਡਰਦਾ ਮਰਨ ਤੇ ਜਿਹਨੂੰ ਗ੍ਰਹਿ ਦਾ ਬਜੋਗ ਦਾ ਪਤਾ ਹੀ ਨਹੀਂ ਸੋ ਦਾ ਪਤਾ ਹੀ ਨਹੀਂ ਉਹ ਨੂੰ ਡਰਾ ਮਰਨ ਦਾ ਇਹ ਬਰੀਕੀ ਦੀ ਗੱਲ ਇਹ ਕਹਿ ਰਿਹਾ ਉਹਨਾਂ ਜੇ ਡਾਰਾ ਜਿਨ੍ਹਾਂ ਜੇ ਸੋ ਦਾ ਪਤਾ ਹੀ ਹੈ ਨਹੀਂ ਜਿਨ੍ਹਾਂ ਜਰ ਮੌਤ ਦਾ ਮੌਤ ਦਾ ਗਿਆਨ ਹੈ ਨਹੀਂ ਬਹੁਤ ਹੁੰਦੀ ਕੀ ਹੈ ਇਹੀ ਲੋਕਾਂ ਨੂੰ ਪਤਾ ਨਹੀਂ ਮੇਰੇ ਮਨ ਮਰਨਾ ਹੀ ਤੇ ਪਾਈਏ ਪੂਰਨ ਪਰਮਾਨੰਦ ਸੋ ਪੂਰਨ ਪਰਮਾਨੰਦ ਕੇ ਸੋ ਮਨ ਤੋਂ ਬਿਨਾ ਪਾਇਆ ਨਹੀਂ ਜਾ ਸਕਦਾ ਜੇ ਪ੍ਰਾਪਤੀ ਦੀ ਲੋੜ ਹੈ ਤਾਂ ਮਰਨਾ ਪਊਗਾ ਹੀ ਇਹ ਨਹੀਂ ਹੋ ਸਕਦਾ ਮਰ ਜਵੇ ਕੋਈ ਸੁਰਗ ਨੂੰ ਤੂੰ ਚਲਾ ਜਾਵੇ ਜੇ ਸੁਰਗ ਜਾਣਾ ਚਾਹਣਾ ਤਾਂ ਸਰੀਰ ਛੱਡਣਾ ਪਊਗਾ ਹੀ ਸੁਰਗ ਤੂੰ ਚਲਾ ਜਾਵੇਂ ਤੇ ਮਰ ਜੇ ਕੋਈ ਹੋਰ ਤਾਂ ਹੀ ਕਹਿੰਦੇ ਸੀ ਸਣੇ ਸਰੀਰ ਸੁਰਗ ਨੂੰ ਲੈ ਜਾ ਜਾਣਾ ਚਾਹੀਦਾ ਕਿਉਂ ਸਰੀਰ ਦੀ ਮਰਨਾ ਰਾਮ ਨਹੀਂ ਚਾਹੁੰਦੇ ਸੁਰਗ ਵੀ ਜਾਣਾ ਚਾਹੁੰਦੇ ਨੇ ਬੜੇ ਅਕਲ ਵਾਲੇ ਸਣੇ ਸਰੀਰ ਉੱਥੇ ਤਾਂ ਪਾਣੀ ਹੈ ਨਹੀਂ ਰੋਟੀ ਹੈ ਨਹੀਂ ਉੱਥੇ ਉੱਥੇ ਕੀ ਕਰੂਗਾ ਸਰੀਰ ਰਾਸ਼ਨ ਵੀ ਇੱਥੇ ਜਾਣਾ ਪਊ ਨਹਿਰਾਂ ਵੀ ਜਾਣੀਆਂ ਪੈਣਗੀਆਂ ਫੇਰ ਇੱਥੇ ਕਿਉਂ ਨਾ ਰਹੇ ਹਾਂ ਆ ਵੀ ਦੇ ਵਿੱਚ ਹੀ ਆ ਉਹਦੇ ਆਹੀ ਹੈ ਫਿਰ ਤੁਹਾਡੇ ਖਾਤਰ ਜਿਹਨੂੰ ਸਰੀਰ ਚਾਹੀਦਾ ਉਹਦੇ ਖਾਤਰ ਆਹੀ ਹੈ ਆ ਉਹਨਾਂ ਵਾਸਤੇ ਬਣਾਇਆ ਜਿਹਨਾਂ ਨੂੰ ਸਰੀਰ ਦੀ ਭੁੱਖ ਹੈ ਲੋੜ ਹੈ ਜਿੰਨਾ ਜਰ ਸਰੀਰ ਦੀ ਭੁੱਖ ਲੋੜ ਹੈ ਇਸ ਸੰਸਾਰੀ ਜ਼ਿੰਦਗੀ ਦੀ ਲੋੜ ਹੈ ਆਹੀ ਮੁਲਕ ਹੈਗਾ ਇਹਦੇ ਵਾਸਤੇ ਬਣਾਇਆ ਹੋਇਆ ਉਹਨਾਂ ਵਾਸਤੇ ਬਣਾਇਆ ਹੋਇਆ ਹਾਂਜੀ